ਸ਼ਲੋਕ ਮਹੱਲਾ ਤੀਜਾ ਆਪਣਾ ਆਪ ਨਾ ਪਛਾਣਈ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹੇ ਹਜ਼ੂਰ ਆਪਣਾ ਆਪ ਤਾਂ ਪਛਾਣਦਾ ਨਹੀਂ ਆਪਣੇ ਆਪ ਨੂੰ ਤਾਂ ਸਰੀਰ ਮੰਨਦਾ ਮਾਇਆ ਮੰਨਦਾ ਹਰ ਪ੍ਰਭ ਜਾਤਾ ਦੂਰ ਹਰ ਪ੍ਰਭ ਨੂੰ ਦੂਰ ਮੰਨੀ ਬੈਠਾ ਗੁਰ ਕੀ ਸੇਵਾ ਬਿਸਰੀ ਗੁਰ ਕੀ ਸੇਵਾ ਬਿਸਰ ਕੀ ਸ਼ਬਦ ਵਿਚਾਰ ਭੁੱਲਿਆ ਫਿਰਦਾ ਕਿਉਂ ਮਨ ਰਹੇ ਹਜੂਰ ਮਨ ਕਿਉਂ ਹਾਜ਼ਰ ਹਜੂਰ ਰਹੇ ਮਨ ਵੀ ਆਪਣੀਆਂ ਉਡਾਰੀਆਂ ਮਾਰਦਾ ਫਿਰਦਾ ਦਹਿੰਦੀ ਸੀ ਪਰ ਮੈਂ ਭੁੱਲਾ ਦਹਿੰਦੇ ਸਤਾਵਾ ਮਨ ਵੀ ਆਪਣਾ ਦਹਿੰਦੇ ਸਤਾਉਂਦਾ ਫਿਰਦਾ ਮਨਮੁਖ ਦਾ ਹਾਂਜੀ ਮਨਮੁਖੀ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਿਲਾਇਨ ਸੱਚੇ ਸ਼ਬਦ ਹਦੂਰ ਇਸ ਅਵਸਥਾ 'ਚ ਮਨਮੁਖ ਨੇ ਆਪਣਾ ਜਨਮ ਗਵਾ ਲਿਆ ਝੂਠੇ ਲਾਲਚ ਲੱਕੇ ਕੂੜੇ ਲਾਲਚ ਗਵਾਇਆ ਝੂਠੇ ਲਾਲਚ ਕੂੜ ਕੂੜ ਲਾਲਚ ਲੱਕੇ ਜਨਮ ਗਵਾ ਲਿਆ ਨਾਨਕ ਬਖਸ਼ ਮਲਾਇਨ ਸੱਚੇ ਸ਼ਬਦ ਹਜ਼ੂਰ ਜਿਹੜੇ ਬਖਸ਼ ਦਿੱਤੇ ਸੱਚੇ ਸ਼ਬਦ ਨਾਲ ਜੋੜ ਲੈ ਉਹ ਹਜ਼ੂਰ ਉਹ ਆਪਣੇ ਨੇੜੇ ਰੱਖ ਲਏ ਉਹਨੇ ਉਹ ਨੇੜੇ ਨੇ ਉਹਦੇ ਜਿਹੜੇ ਬਖਸ਼ੇ ਹੋਏ ਨੇ ਸੱਚੇ ਸ਼ਬਦ ਨਾਲ ਮਿਲੇ ਹੋਏ ਨੇ ਗੁਰਬਾਣੀ ਨਾਲ ਜੁੜੇ ਹੋਏ ਨੇ ਹਾਂਜੀ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅੰਦੇ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਹਰ ਪ੍ਰਭ ਦਾ ਸੋਹਲਾ ਤਾਂ ਸੱਚਾ ਹੈ ਗੁਰਮੁਖੀ ਦਾ ਨਾਮ ਹੈ ਗੋਬਿੰਦ ਗੁਰਮੁਖਾਂ ਦਾ ਨਾਮ ਕੀ ਹੈ ਗੋਬਿੰਦ ਨੂੰ ਜਾਣਨਾ ਗੋਬਿੰਦ ਨਾਲ ਜੁੜਨਾ ਆਪਣੇ ਮੂਲ ਨਾਲ ਜੁੜਨਾ ਉਸ ਨੂੰ ਜਾਣਨਾ ਆਪਣੇ ਆਪ ਨੂੰ ਇਹ ਉਹਨਾਂ ਦਾ ਹੈਗਾ ਸੋਹਲਾ ਅਨੰਦਨ ਨਾਮ ਸਲਾਹਣ ਅਨੰਦਨ ਨਾਮ ਦੀ ਉਹ ਸਿਫਤਲਾ ਕਰਨੀ ਹੁਕਮ ਦੀ ਸਿਫਤਲਾ ਕਰਨੀ ਹਰ ਜਪਿਆ ਮਨ ਆਨੰਦ ਜਿਹਦੇ ਜਪਣ ਨਾਲ ਜਿਹਦੇ ਜਪਣ ਕਰਕੇ ਮਨ ਵਿੱਚ ਆਨੰਦ ਪੈਦਾ ਹੋ ਜਾਂਦਾ ਮਨ ਨੂੰ ਆਨੰਦ ਮਿਲਦਾ ਜਿਹਦੇ ਸਮਝਣ ਨਾਲ ਜਾਣਨ ਨਾਲ ਮਨ ਨੂੰ ਆਨੰਦ ਮਿਲਦਾ ਠੀਕ ਹੈ ਜੀ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਇਦੋਂ ਵੱਡੇ ਭਾਗ ਜੇ ਹੋਰ ਹੋ ਜਾਣ ਤਾਂ ਪੂਰਨ ਪਰਮਾਨੰਦ ਮਿਲ ਜਾਂਦਾ ਪੂਰਨ ਪਰਮਾਨੰਦ ਕਦ ਮਿਲਦਾ ਜੇ ਕੋਹੇ ਤੇ ਹੁਕ ਪੈਂਦਾ ਜੇ ਅੰਦਰੋਂ ਫੁੱਟ ਪੈਂਦਾ ਗਿਆਨ ਅੰਦਰੋਂ ਫੁੱਲ ਲੱਗ ਜਾਂਦਾ ਨਾਮ ਫੁੱਲ ਲੱਗ ਜਾਂਦਾ ਫਿਰ ਪਰਮਾਨੰਦ ਹੋ ਜਾਂਦਾ ਹਾਂਜੀ ਜਨ ਨਾਨਕ ਨਾਮ ਸਲਾਹਿਆ ਬੋਹੜ ਨਾ ਮਨ ਤਨ ਭੰਗ ਅਜੇ ਭੰਗ ਲਫ਼ਜ਼ ਆ ਗਿਆ ਉੱਥੇ ਸਾਰੇ ਭੰਗ ਦੇ ਵਿੱਚ ਆ ਗਿਆ ਨਾ ਭੰਗ ਹਾਂਜੀ ਹਾਂ ਬੋਲ ਮੰਤਨ ਭੰਗ ਦੁਆਰਾ ਨਹੀਂ ਭੰਗ ਹੁੰਦਾ ਜਨ ਨਾਨਕ ਨਾਮ ਸਲਾਹਿਆ ਜਨ ਨਾਨਕ ਕਹਿੰਦਾ ਜੇ ਨਾਮ ਦੀ ਸਿਫਤ ਸਲਾਹ ਕਰਦਾ ਰਹੇ ਦੁਆਰਾ ਬਣ ਲੱਗ ਨਹੀਂ ਹੁੰਦਾ ਭੰਗ ਨਹੀਂ ਹੁੰਦਾ ਇਹ ਸਵਾਏ ਭੰਗ ਦੀ ਪਾਵਰ ਹੈ ਇਹਦੇ ਕੋ ਕਹਿੰਦੇ ਫਿਰ ਭੰਗ ਨਹੀਂ ਹੁੰਦਾ ਮਨ ਨਹੀਂ ਅਲੱਗ ਨਹੀਂ ਹੁੰਦਾ ਭੰਗ ਨਹੀਂ ਹੁੰਦਾ ਠੀਕ ਹੈ ਮਨ ਔਰ ਤਨ ਤੇ ਸਿਹਾਰੀ ਹੈ ਬੋੜਨਾ ਮਨ ਅੱਛਾ ਬੋੜਨਾ ਮਨ ਹੀ ਤਨੀ ਭੰਗ ਮਨ ਕਰਕੇ ਤਨ ਕਰਕੇ ਭੰਗ ਨਹੀਂ ਹੁੰਦਾ ਠੀਕ ਹੈ ਮਨ ਔਰ ਚਿੱਤ ਫਿਰ ਅਲੱਗ-ਅਲੱਗ ਨਹੀਂ ਹੁੰਦੇ ਹੈ ਜੀ ਮਨ ਆਪਣੇ ਹਿਰਦੇ ਨੂੰ ਛੱਡ ਕੇ ਤਿਰਕੁਟੀ 'ਚ ਜਾਂਦਾ ਹੀ ਨਹੀਂ ਆਪਣੇ ਮੂਲ ਨੂੰ ਛੱਡ ਕੇ ਤਿਰਕੁਟੀ ਜਾਊਗਾ ਭੰਗ ਹੋ ਜਾਊਗਾ ਅੱਛਾ ਜੀ ਹਾਂਜੀ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੇ ਪਿਛਲੇ ਗੁਨਾ ਸਤਿਗੁਰ ਬਖਸ਼ ਲਏ ਸਤ ਸੰਗਤੀ ਨਾਲ ਰਲਾਵੇ ਜੇ ਪਹਿਲਾਂ ਕੋਈ ਸਤਿਗੁਰੂ ਦਾ ਨਿੰਦਕ ਹੋਵੇ ਪਰਮੇਸ਼ਰ ਨੂੰ ਨਾ ਮੰਨੇ ਭਾਣੇ ਨੂੰ ਨਾ ਮੰਨਦਾ ਹੋਵੇ ਹੁਕਮ ਨੂੰ ਨਾ ਮੰਨਦਾ ਹੋਵੇ ਪਰ ਫਿਰ ਕਿਸੇ ਦੀ ਗੱਲ ਸੁਣ ਕੇ ਫਿਰ ਛੜਨ ਆ ਜਵੇ ਆ ਜਵੇ ਛੜਨ ਛੜਨ ਗੁਰ ਆਵੇ ਪਿਛਲੇ ਗੁਨਾ ਸਤਗੁਰ ਬਖਸ਼ੇ ਸਤ ਸੰਗਤ ਨਾਲ ਮਿਲਾਵੇ ਕਹਿੰਦੇ ਫਿਰ ਪਿਛਲੇ ਔਗਣ ਉਹਦੇ ਗੁਨਾਹ ਬਖਸ਼ ਕੇ ਸਤ ਸੰਗਤ ਨਾਲ ਲੜਾ ਲੈਂਦਾ ਫਿਰ ਹਾਂਜੀ ਜਿਉ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਦਾ ਜਲ ਜਾਏ ਪਵੈ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਜਿਵੇਂ ਕਹਿੰਦਾ ਮੀਂਹ ਪੈਂਦਾ ਜਿਉਂ ਮੀਂਹ ਬੁੱਟਾ ਜਿਵੇਂ بارش ਪੈਂਦੀ ਹੈ ਗਲੀਆਂ ਦਾ ਪਾਣੀ ਨਾਲੀਆਂ ਦਾ ਪਾਣੀ ਟੋਬਿਆਂ ਦਾ ਪਾਣੀ ਇਹ ਇਕੱਠਾ ਹੋ ਜਾਂਦਾ ਜਲ ਜਾਏ ਇਸ ਸਾਰਾ ਹੀ ਜਲ ਇਕੱਠਾ ਹੋ ਕੇ ਜਾ ਕੇ ਪਵਾ ਵਿੱਚ ਸੁਰਸਦੀ ਇੱਕ ਨਦੀ 'ਚ ਜਾ ਕੇ ਪੈ ਜਾਂਦਾ ਸੁਰਸਦੀ ਨਦੀ ਹੈ ਸੁਰਸਦੀ ਨਦੀ ਇਹਨੂੰ ਵੀ ਕਹਿੰਦੇ ਨੇ ਗੰਗਾ ਨੂੰ ਵੀ ਕਹਿੰਦੇ ਨੇ ਸੁਰਸਦੀ ਦੇਵਤਿਆਂ ਦੀ ਨਦੀ ਵਿੱਚ ਪੈ ਜਾਂਦਾ ਜਾ ਕੇ ਸੁਰਸਦੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਜਦੋਂ ਨਦੀ ਵਿੱਚ ਜਾ ਕੇ ਪੈ ਜਾਂਦਾ ਹੈ ਉਹ ਫਿਰ ਪਵਿੱਤਰੇ ਕਹੋਂਦਾ ਫਿਰ ਉਹ ਟੋਬਿਆਂ ਨਾਲੀਆਂ ਦਾ ਵਿੱਚ ਹੀ ਪਾਣੀ ਮਿਲਿਆ ਹੋਇਆ ਉਹਦਾ ਫਿਰ ਕੋਈ ਭਰਮ ਨਹੀਂ ਕਰਦਾ ਵੀ ਇਹ ਗੰਦਾ ਪਾਣੀ ਨਹੀਂ ਪਾਉਂਦਾ ਉਹਦੇ ਵਿੱਚ ਗੰਦਾ ਪਾਣੀ ਮਿਲਿਆ ਹੋਇਆ ਵੀ ਪਵਿੱਤਰੇ ਮੰਨਿਆ ਜਾਂਦਾ ਐਵੇਂ ਉਹ ਪਵਿੱਤਰ ਸੰਗਤ ਵਿੱਚ ਆ ਕੇ ਜੇ ਰਲ ਜਾਂਦੀ ਹੈ ਉਹ ਪਵਿੱਤਰੇ ਹੋ ਜਾਂਦੀ ਹੈ ਉਹ ਪਵਿੱਤਰ ਆਤਮਾ ਜਿਹੜੀ ਵਿਰੋਧ ਕਰਦੀ ਸੀ ਨਾਮ ਦਾ ਸਤ ਸੰਗਤ ਵਿੱਚ ਰਲ ਕੇ ਉਹ ਵੀ ਪਵਿੱਤਰ ਬਣ ਜਾਂਦੀ ਹੈ ਠੀਕ ਹੈ ਜੀ ਇਹ ਵਡਿਆਈਆਂ ਸਤਗੁਰ ਨਿਰਵੈਰ ਵਿੱਚ ਜਿਤ ਮਿਲਿਆ ਤ੍ਰਿਸ਼ਨਾ ਭੁਖ ਉਤਰੈ ਹਰ ਸ਼ਾਂਤ ਤੜ ਆਵੇ ਇਹ ਨਿਰਵੈਰ ਗੁਣ ਹੈ ਸਤਗੁਰ ਦਾ ਇਹ ਵਡਿਆਈਆਂ ਨੇ ਸਤਗੁਰ ਦੇ ਨਿਰਵੈਰ ਗੁਣ ਵਿੱਚ ਜੇ ਉਹ ਵਿਰੋਧੀ ਸੀ ਸਾਡਾ ਅਸੀਂ ਉਹਦੇ ਵਿਰੋਧੀ ਨਹੀਂ ਅਸੀਂ ਬੁਰੇ ਦਾ ਭਲਾ ਹੀ ਕਰਨਾ ਫਰੀਦਾ ਬੁਰੇ ਦਾ ਭਲਾ ਕਰ ਬੁਰਾ ਉਹ ਸੀ ਨਿੰਦਿਆ ਉਹ ਕਰਦਾ ਸੀ ਪਿਆ ਕਰੇ ਅਸੀਂ ਨਿੰਦਕ ਨਹੀਂ ਅਸੀਂ ਬੁਰੇ ਦਾ ਭਲਾ ਕਰਨ ਵਾਲੇ ਆ ਜੇ ਉਹ ਛਲਣ ਆ ਗਿਆ ਛਲਣ ਆਏ ਦਸਕੰਠ ਲਾਏ ਫਿਰ ਸਾ ਸੰਗਤ ਵਿੱਚ ਰਲਾ ਲਿਆ ਉਹਨੂੰ ਨਿਰਵੈਰ ਵੈਰ ਨਹੀਂ ਨਾ ਹੈ ਸਾਡੇ ਅੰਦਰ ਨਿਰਵੈਰ ਨਿਰਵੈਰ ਵਿੱਚ ਹੈ ਮਿਲੀਏ ਤਿਸਨਾ ਉਕ ਉਤਰੈ ਹਰ ਸ਼ਾਂਤ ਤੜ ਆਵੇ ਸ਼ਾਂਤੀ ਤਤਕਾਲ ਸ਼ਾਂਤੀ ਆ ਜਾਂਦੀ ਹੈ ਉਹਨੂੰ ਉਹ ਤਤਕਾਲ ਸ਼ਾਂਤ ਹੋ ਜਾਂਦਾ ਹੈ ਠੀਕ ਹੈ ਜੇ ਸਤਿਗੁਰੂ ਨੂੰ ਜਾ ਕੇ ਮਿਲ ਲਿਆ ਜਾਵੇ ਜਿਹੜਾ ਆਪ ਨਿਰਵੈਰ ਹੈ ਹਾਂ ਫਿਰ ਫਿਰ ਸ਼ਾਂਤੀ ਹੋ ਜਾਂਦੀ ਹੈ ਉਹਨੂੰ ਠੀਕ ਹੈ ਜੀ ਉਹਨੂੰ ਪਿਛਲੇ ਔਗਣ ਉਹਦੇ ਕਿਤਾਰ ਦੇ ਬਣੀ ਉਹਦੇ ਔਗਣ ਵੀ ਤੂੰ ਐਂ ਕਹਿੰਦਾ ਸੀ ਉਹ ਕਹਿੰਦਾ ਸੀ ਗੱਲੇ ਹੀ ਨਹੀਂ ਛੇੜਦੇ ਉਹ ਹਾਂਜੀ ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਾਹ ਕਾ ਜੇ ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੈ ਰਾਮ ਰਾਜ ਜੀ ਕਹਿੰਦੇ ਨੇ ਵੀ ਮੇਰੇ ਸੱਚੇ ਸ਼ਾਹ ਦਾ ਦੇਖੋ ਅਚਰਜ ਕਿਹੋ ਜਿਹਾ ਅਚਰਜ ਹੈ ਕਿ ਜਿਹੜਾ ਵੀ ਉਹਦੇ ਛੜ ਚਲਿਆ ਜਾਵੇ ਉਹ ਉਹਨੂੰ ਇਹ ਕੰਠ ਲਾ ਲੈਂਦਾ ਉਹਦੇ ਔਗਣ ਮਾਫ ਕਰ ਦਿੰਦਾ ਉਹਨੂੰ ਸਤ ਸੰਗਤ ਵਿੱਚ ਲੜਾ ਲੈਂਦਾ ਔਰ ਉਹ ਫਿਰ ਸਾਰਿਆਂ ਨੂੰ ਹੀ ਚੰਗਾ ਲੱਗਦਾ ਕੋਈ ਫਰਕ ਹੀ ਨਹੀਂ ਰਹਿ ਜਾਂਦਾ ਉਹਨਾਂ ਹੀ ਆਦਰ ਹੁੰਦਾ ਉਹਦਾ ਜਿਹੜਾ ਜਾਂ ਦੂਸਰੀ ਸਾਰੀ ਸੰਗਤ ਦਾ ਹੁੰਦਾ ਠੀਕ ਹੈ ਇੱਥੇ ਗੱਲ ਮੇਰੇ ਹਰ ਸੱਚੇ ਸ਼ਾਹ ਦੀ ਗੱਲ ਹੋ ਰਹੀ ਹੈ ਹਾਂਜੀ ਹਾਂਜੀ ਹਾਂਜੀ ਸਤਗੁਰ ਦੀ ਗੱਲ ਹੋ ਰਹੀ ਹੈ ਤੇ ਥੱਲੇ ਫਿਰ ਸਤਿਗੁਰੂ ਨੂੰ ਮੰਨਣਾ ਆਉਂਦਾ ਮੰਨੂ ਤਾਂ ਪਰਮੇਸ਼ਰ ਨੂੰ ਹੈ ਠੀਕ ਹੈ ਜੀ ਸੋ ਸਭਨਾ ਭਾਵ ਹੈ ਸੋ ਸਭਨਾ ਭਾਵ ਹੈ ਠੀਕ ਹੈ ਜੀ ਕਹਿਣ ਦਾ ਭਾਵ ਹੈ ਕਿ ਪਹਿਲਾਂ ਸਤਿਗੁਰ ਜੋ ਹੈਗਾ ਉਹਦੀ ਸ਼ਰਨ ਪਏ ਉਸ ਤੋਂ ਬਾਅਦ ਆਪੇ ਫਿਰ ਸਤਿਗੁਰੂ ਦੀ ਸ਼ਰਨ ਚਲੇ ਜਾਈਦਾ ਹੈ ਜੀ ਸ਼ਰਨ ਤਾਂ ਪਰਮੇਸ਼ਰ ਦੀ ਪਾਉਣਾ ਉਹਨਾਂ ਨੇ ਜਿਹਦੀ ਆਪ ਸ਼ਰਨ ਨੇ ਹਾਂਜੀ ਆਪਣੀ ਥੋੜੀ ਪਾਉਣਾ ਚ ਠੀਕ ਹੈ ਜੀ ਪਰ ਮਨ ਨੇ ਪਹਿਲਾਂ ਹਰ ਦੀ ਸ਼ਰਨ ਪੈਣਾ ਫਿਰ ਉਹ ਸਤਿਗੁਰ ਬਣ ਕੇ ਉਹਨੇ ਸਤਿਗੁਰੂ ਦੀ ਸ਼ਰਨ ਪੈਣਾ ਹੈ ਜੀ ਗੱਲ ਤਾਂ ਹੁਣ ਸਤਿਗੁਰੂ ਦੀ ਮੰਨਣੀ ਹੈ ਪਹਿਲਾਂ ਵਿਰੋਧ ਤਾਂ ਉਸੇ ਦਾ ਕਰਦਾ ਸੀ ਜਾਂ ਵਿਰੋਧ ਕਰਨ ਤੇ ਹਟ ਗਿਆ ਆਪੇ ਪਰਮੇਸ਼ਰ ਦੇ ਨਾਲ ਜੁੜ ਕੇ ਉਹਨੂੰ ਬਣ ਠੀਕ ਹੈ ਜੀ ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਨਾਲੇ ਬਿਲਾਵਲ ਕੀ ਵਾਰ ਮਹੱਲਾ ਚੌਥਾ ਇਹਦੀ ਵੀ ਸਮਾਪਤੀ ਹੈ ਜੀ ਠੀਕ ਹੈ